ਪੌੜੀ ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲਯੁਗ ਹੈ ਪਾਇਆ ਇਹ ਸਾਰੇ ਮੰਨਦੇ ਨੇ ਹਿੰਦੂ ਮਤ ਵੀ ਮੰਨਦੇ ਵੀ ਜਨਮ ਪਤਾ ਨਹੀਂ ਕਿੰਨੇ ਲੈਂਦੇ ਲੈਂਦੇ ਅਸੀਂ 84 ਲੱਖ ਦੇ ਵਿੱਚ ਆ ਗਏ ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲਯੁਗ ਮੈਂ ਹੁਣ ਤੇ ਗੱਲ ਕਰਦੇ ਆ ਪਿੱਛੇ ਜੋ ਕੁਝ ਹੋ ਗਿਆ ਹੋ ਗਿਆ ਗੱਲ ਪ੍ਰੈਜ਼ੈਂਟ ਦੀ ਕਰੋ ਹੁਣ ਕੀ ਕਰਨਾ ਪਿੱਛੇ ਤਾਂ ਨਾ ਗਿਆ ਜੋ ਕੁਝ ਨਾ ਗਿਆ ਗੁਰਬਾਣੀ ਪ੍ਰੈਜ਼ੈਂਟ ਦੀ ਗੱਲ ਕਰਦੀ ਹੈ ਪਿੱਛੇ ਚੰਗਾ ਹੋ ਗਿਆ ਮਾੜਾ ਹੋ ਗਿਆ ਗਾਹ ਨੂੰ ਕੀ ਹੋਣਾ ਚਾਹੀਦਾ ਹੁਣ ਕੀ ਕਰ ਦੋ ਗੱਲਾਂ ਨੇ ਪ੍ਰੈਜ਼ੈਂਟ ਔਰ ਫਿਊਚਰ ਪ੍ਰੈਜ਼ੈਂਟ ਚ ਜੋ ਕਰਨਾ ਫਿਊਚਰ ਨੂੰ ਸੰਭਾਲਣ ਵਾਸਤੇ ਕਰ ਆਉਣ ਵਾਲੇ ਸਮੇਂ ਨੂੰ ਅੱਗਾ ਸੰਭਾਲਣ ਵਾਸਤੇ ਕਰ ਜੋ ਹੁਣ ਕਰਨਾ ਜੇ ਹੁਣ ਕੀਤੇ ਨਾਲ ਅੱਗਾ ਵਿਗੜਦਾ ਹੈ ਫਿਰ ਉਹ ਸਿਆਣਾ ਨਹੀਂ ਬੰਦਾ ਹੈ ਤੁਹਾਨੂੰ ਨੂੰ ਰੋਊਗਾ ਪਛਤਾਊਗਾ ਜੋ ਗੁਰੂ ਦੀ ਗੁਰਬਾਣੀ ਸੁਣਦਾ ਨਹੀਂ ਅੱਜ ਸੁਣਦਾ ਨਹੀਂ ਕੱਲ ਨੂੰ ਪਛਤਾਊਗਾ ਜੇ ਹੁਣ ਸੁਣੂਗਾ ਸਮਝੂਗਾ ਕਰੂਗਾ ਤਾਂ ਪਛਤਾਊਗਾ ਨਹੀਂ ਪਰ ਦੋ ਹੀ ਗੱਲਾਂ ਨੇ ਜਿਹੜਾ ਹੁਣ ਬਾਣੀ ਨੂੰ ਸਮਝੂਗਾ ਸੁਣੂਗਾ ਕਮਾਊਗਾ ਉਹ ਨਹੀਂ ਪਛਤਾਊਗਾ ਜਿਹੜਾ ਲਾਪਰਵਾਹੀ ਕਰੂਗਾ ਉਹ ਪਛਤਾਊਗਾ ਹੁਣ ਬੇੜਾ ਨਹੀਂ ਸੰਭੂਗਾ ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇਹ ਕਲਯੁਗ ਮੇ ਪਾਇਆ ਕਲਯੁਗ ਕਾਦੇ ਹੈ ਕਲਯੁਗ ਕੋਈ ਕਲਯੁਗ ਸਾਡੇ ਅੰਦਰ ਕਲਪਨਾ ਚੱਲਦੀ ਹੈ ਤਾਂ ਕਲਯੁਗ ਇਹ ਕਲਯੁਗ ਤਾਂ ਵੀ ਸਾਡੇ ਅੰਦਰ ਇਹ ਦੇਹੀ ਪਾਉਣ ਦੀ ਇੱਛਾ ਸੀ ਜਿੱਥੇ ਇੱਛਾ ਉੱਤੇ ਕਲਯੁਗ ਹੈ ਜਿੱਥੇ ਨਾਮ ਨੂੰ ਛੱਡ ਕੇ ਕੋਈ ਹੋਰ ਇੱਛਾ ਹੈ ਉੱਥੇ ਕਲਯੁਗ ਹੈ ਜਿੱਥੇ ਨਾਮ ਦੀ ਭੁੱਖ ਹੈ ਉੱਥੇ ਕਲਯੁਗ ਹੈ ਨਹੀਂ ਹੋਰ ਕਲਯੁਗ ਕੋਈ ਸਮਾਂ ਨਹੀਂ ਹੁੰਦਾ ਗੁਰਬਾਣੀ ਨਹੀਂ ਮੰਨਦੀ ਪੰਜਵੇਂ ਪਾਸ਼ਾ ਦੀ ਬਾਣੀ ਹੈ ਪੰਜਵੇਂ ਪਾਸ਼ਾ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ ਜੇ ਇੱਕ ਘੜੀ ਵੀ ਮੇਰੀ ਸੁਰਤ ਨਾਮ ਨਾਲ ਟੁੱਟਦੀ ਸੀ ਸ਼ਬਦ ਨਾਲ ਸੁਰਤ ਟੁੱਟਦੀ ਸੀ ਤੁਰਕੀ ਬਾਣੀ ਨਾਲੋਂ ਸੁਰਤ ਟੁੱਟਦੀ ਸੀ ਤਾਂ ਕਲਯੁਗ ਤਾਂ ਮੇਰੇ ਅੰਦਰ ਕਲਪਨਾ ਸ਼ੁਰੂ ਹੋ ਜਾਂਦੀ ਸੀ ਹੋਰ ਖਿਆਲ ਪੈਦਾ ਹੋਣ ਲੱਗ ਜਾਂਦੇ ਨੇ ਹੋਰ ਹੋਰ ਖਿਆਲ ਪੈਦਾ ਹੋਣੇ ਨੂੰ ਕਲਯੁਗ ਕਹਿੰਦੇ ਹੋਰ ਕਲਯੁਗ ਨਾਲ ਕੋਈ ਚੀਜ਼ ਨਹੀਂ ਹਵਾ ਹੋਈ ਹੁੰਦੀ ਹੈ ਤਾਰੇ ਚੰਦ ਹੋਈ ਨੇ ਦਿਨ ਹੋਈ ਚੜਦਾ ਤੇ ਜੋ ਕਿਵੇਂ ਬਦਲ ਗਿਆ ਬਾਣੀ ਜੋਗਾਂ ਨੂੰ ਨਹੀਂ ਮੰਨਦੀ ਪਰ ਸਾਡੇ ਸਿੱਖ ਮੰਨਦੇ ਨੇ ਪ੍ਰਚਾਰਕ ਮੰਨਦੇ ਨੇ ਉਹਨਾਂ ਨੂੰ ਸਮਝੇ ਕਿਉਂਕਿ ਬਾਣੀ ਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸਲੀ ਗੱਲ ਇਹ ਹੈ ਸੱਚ ਗੱਲ ਇਹ ਹੈ ਬਾਣੀ ਨਾਲ ਸਾਨੂੰ ਵਾਸਤਾ ਉਹਨੂੰ ਹੁੰਦਾ ਹੈ ਜਿਹਨੇ ਬਾਣੀ ਕਮਾਉਣੀ ਹੋਵੇ ਜਿਹਦੇ ਤਾਂ ਬਾਣੀ ਕਮਾਉਣੀ ਹੋਵੇ ਉਹਨੂੰ ਤਾਂ ਸਹੀ ਸਮਝਣ ਦੀ ਲੋੜ ਹੈ ਜਿਹਨੇ ਕਮਾਉਣੀ ਆ ਰਹੀ ਉਹਨੂੰ ਸਹੀ ਸਮਝ ਕੇ ਲੈਣਾ ਕੀ ਹੈ ਉਹਨੇ ਤਾਂ ਮੱਥਾ ਟੇਕਣਾ ਹੈ ਸ਼ਰਧਾ ਰੱਖਣੀ ਹੈ ਕੁਝ ਕਰਨਾ ਹੈ ਬਾਣੀ ਪੜ੍ਹਨੀ ਹੈ ਕੁਝ ਮੰਗਣਾ ਹੋਰ ਜਿਹੜਾ ਗੁਰਬਾਣੀ ਦੇਣ ਨੂੰ ਤਿਆਰ ਨਹੀਂ ਛਡਾਉਂਦੀ ਹੈ ਜਿਹੜਾ ਨਸ਼ਾ ਗੁਰਬਾਣੀ ਛਡਾਉਂਦੀ ਹੈ ਨਾ ਉਹ ਨਸ਼ਾ ਤਾਂ ਨਹੀਂ ਖਾਣ ਨੂੰ ਮੰਗਦੇ ਗੁਰਬਾਣੀ ਤੇ ਲੋਭ ਦਾ ਖਾਣ ਨੂੰ ਮੰਗਦੇ ਮੋਹ ਦੇ ਬਾਝੋ ਹੋਏ ਹੋਏ ਮੰਗਦੇ ਆ ਅਸੀਂ ਬਰਾਤ ਇਹ ਤਾਂ ਛਡਾਉਂਦੀ ਤਾਂ ਔਗਣ ਨੇ ਔਗਣ ਮੰਗਦੇ ਆ ਅਸੀਂ ਬਾਣੀ ਤੋਂ ਗੁਰਬਾਣੀ ਤੋਂ ਗੁਰੂ ਤੋਂ ਔਗਣ ਮੰਗਦੇ ਆ ਗੁਣ ਨਹੀਂ ਮੰਗਦੇ ਦੇਖ ਲੋ ਬਈ ਕੱਢਿਆ ਅਕਲਮੰਦ ਇਹ ਇਹਨੂੰ ਮੂਰਖ ਕਹਿੰਦੇ ਨੇ ਢੋਰ ਗਵਾਰ ਪਸ਼ੂ ਇਸੇ ਕਰਕੇ ਜੋ ਚੀਜ਼ ਉਹਨਾਂ ਨੇ ਦੇਣੀ ਉਹਦਾ ਕਹਿੰਦਾ ਛੱਡੋ ਉਗਣ ਉਹ ਕਹਿੰਦਾ ਸਾਨੂੰ ਦੇ ਅੱਗੇ ਆ ਜਾਂਦੀ ਹੈ ਇਹ ਗੱਲ ਇਹੀ ਆਉ ਫਿਰ ਇਹ ਅਵਸਰ ਚੜੇ ਨਾ ਹੱਥਾ ਫਿਰ ਇਹ ਅਵਸਰ ਚੜੇ ਨਾ ਹੱਥਾ ਦੁਆਰਾ ਹੱਥ ਨਹੀਂ ਆਉਣਾ ਟਾਈਮ ਇਹ ਇਹ ਪਤਾ ਨਹੀਂ ਕਿਵੇਂ ਕਿੰਨਾ ਦੇਰ ਬਾਅਦ ਜਨਮ ਮਿਲੇ ਜੇ ਹੁਣ ਚਲਿਆ ਗਿਆ ਪਤਾ ਨਹੀਂ ਫਿਰ ਕਦ ਵਾਰੀ ਆਉਂਗੀ ਕਦ ਨਾਨਕ ਆਵਾ ਵਾਰੀ ਫਿਰ ਕੋਈ ਪਤਾ ਨਹੀਂ ਕਦੋਂ ਵਾਰੀ ਆਉਗੀ ਔਰ ਉਦੋਂ ਵੀ ਜੇ ਹੈ ਜੇ ਕੁਝ ਕਰਦਾ ਫਿਰ ਉਦੋਂ ਕਿਤੇ ਹੈ ਜੇ ਤੋਂ ਪੈਦਾ ਹੋ ਕੇ ਗੁਰਬਾਣੀ ਸੁਣ ਹੁਣ ਕਿੰਨੇ ਵੀ ਨੇ ਜਿਹਨਾਂ ਨੂੰ ਇਹ ਸੁਣਨ ਨੂੰ ਗੱਲ ਮਿਲਦੀ ਹੈ ਜੇ ਵੜ ਦੀ ਲਾਈਏ ਉਹ ਜੋ ਸਿੱਖ ਕਿੰਨੇ ਕਿੰਨੇ ਸਿੱਖਾਂ ਕੋਲੇ ਗੱਲ ਹੋਰ ਕਿਤੇ ਗੱਲ ਹੈ ਉਹ ਨਹੀਂ ਇਹ ਗਿਆਨ ਹੀ ਨਹੀਂ ਹੋਰ ਕਿਤੇ ਹੈ ਕਰਮ ਬਥੇਰੇ ਨੇ ਪਰ ਇਹ ਗੱਲ ਨਹੀਂ ਹੈ ਕਿਤੇ ਐਗਜ਼ੈਕਟ ਗੁਰਬਾਣੀ ਦੀ ਗੱਲ ਹੋਰ ਕਿਤੇ ਨਹੀਂ ਹੈ ਇਹ ਦਰਗਾਹ 'ਚ ਹੋਈ ਹੋਈ ਗੱਲ ਹੋਰ ਸਾਰੇ ਆਪਣੇ ਆਦਮੀ ਦੇ ਆਪਣੇ ਆਪਣੇ ਸੁਣ ਸਿਆਣੇ ਬੰਦਿਆਂ ਨੇ ਨੇਕ ਬੰਦਿਆਂ ਨੇ ਗ੍ਰੰਥ ਲਿਖੇ ਹੋਏ ਨੇ ਹੋਰ ਪਰ ਉਹਨਾਂ ਨੇ ਆਪਣੀ ਬੁੱਧੀ ਅਨੁਸਾਰ ਲਿਖੇ ਬੰਦੇ ਉਹ ਵੀ ਨੇਕ ਸੀ ਕਿੱਥੇ ਦਾ ਦਰਗਾਹ ਜੋ ਗੱਲ ਲਿਖਾਈ ਕਿਸੇ ਨੇਕ ਬੰਦੇ ਤੇ ਜਿਹਦੀ ਭਗਤੀ ਕਰਦਾ ਉਹਨੇ ਦੱਸੀ ਵੀ ਐ ਲਿਖ ਕਿੱਥੇ ਮੈਂ ਆਪਣੀਆਂ ਕੱਲਾ ਅੰਦਾਜ਼ੇ ਨਾਲ ਲਿਖੀ ਹੈ ਉਹ ਅੰਦਾਜ਼ੇ ਦੇ ਤੀਰ ਮਾਰੇ ਹੁੰਦੇ ਉਹਨੇ ਆਪਣੀ ਬੁੱਧੀ ਨਾਲ ਗੱਲਾਂ ਉਹਨਾਂ 'ਚ ਵੀ ਬਹੁਤ ਵਧੀਆ ਨੇ ਪਰ ਐਗਜ਼ੈਕਟ ਦਰਗਾਹ ਦੀਆਂ ਗੱਲਾਂ ਨਹੀਂ ਉਹਦੇ ਵਿੱਚ ਐਗਜ਼ੈਕਟ ਨਿਰਾਕਾਰ ਦੀ ਗੱਲ ਕਿਤੇ ਨਹੀਂ ਹੈ ਇਹ ਵਿਸ਼ਾ ਨਹੀਂ ਟੱਚ ਕੀਤਾ ਹੋਇਆ ਗ੍ਰੰਥਾ ਨੇ ਜਿਹੜਾ ਵਿਸ਼ਾ ਗੁਰਬਾਣੀ ਦਾ ਹਾਂ ਆਦਮ ਨੂੰ ਨੇਕ ਬਣਨ ਦੀ ਸਲਾਹ ਨੇਕ ਬਣਨ ਦਾ ਉਪਦੇਸ਼ ਸਾਰੇ ਗ੍ਰੰਥ ਚੰਗਾ ਆਦਮੀ ਬਣੇ ਨੇਕ ਬਣੇ ਨੇਕੀ ਕਰੇ ਦੂਜੇ ਦਾ ਭਲਾ ਕਰੇ ਆਪਣਾ ਚਾਹੇ ਨੁਕਸਾਨ ਹੋ ਜਵੇ ਇਹ ਗੱਲਾਂ ਸਾਰੇ ਕਹਿੰਦੇ ਇਹ ਸੰਤੋਖ ਤੱਕ ਦਾ ਹੀ ਉਪਦੇਸ਼ ਹੈ ਅੱਧਾ ਉਪਦੇਸ਼ ਹੈ ਨੇਕ ਬਣਾਉਣ ਬਾਰੇ ਇਹ ਤੋਂ ਗਾਹਾਂ ਦਾ ਉਪਦੇਸ਼ ਕੇਵਲ ਗੁਰਬਾਣੀ ਇਹ ਤੋਂ ਗਾਹਾਂ ਦਾ ਜਿਹੜਾ ਪੜਾ ਹੈ ਨਾ ਇਹ ਗੁਰਬਾਣੀ ਚ ਹੈ ਤਾਂ ਹੀ ਆਪਣੇ ਪੰਕਤੀ ਆਈ ਹੈ ਜਿੱਤ ਦੁਆਰੇ ਉਭਰੇ ਤੇਤੇ ਲਈ ਉਬਾਰ ਬਾਕੀ ਦੁਆਰੇ ਜਿੰਨੀਆਂ ਵਰਤਾਂ ਨੇ ਉਬਾਰ ਗਿਆ ਨੇ ਦਲਦਲ ਚੋਂ ਬਾਹਰ ਕੱਢਣ ਵਾਲੀਆਂ ਨੇ ਜਿਹੜੀ ਦਲਦਲ ਔਗੜਾਂ ਦੀ ਫਸਿਆ ਸੰਸਾਰ ਹੈ ਨਾ ਮਾਰਾ ਮਾਰੀ ਦੀ ਦਲਦਲ ਚ ਬੈਰ ਵਿਰੋਧ ਦੀ ਦਲਦਲ ਚ ਇਹ ਤੋਂ ਨਹੀਂ ਨੇ ਮੱਤਾਂ ਬਾਹਰ ਪਰ ਸੱਚਖੰਡ ਤੱਕ ਪਹੁੰਚਾਉਣ ਦੀ ਗੱਲ ਉਹਨਾਂ ਕੋਲ ਨਿਕਲੇ ਹੋਏ ਨੂੰ ਕਹਾਂ ਕਿੱਥੇ ਲੈ ਕੇ ਜਾਣਾ ਬਾਹਰ ਨਿਕਲ ਕੇ ਬਾਅਦ ਫੇਰ ਉਹਨੂੰ ਕਿੱਥੇ ਲੈ ਕੇ ਜਾਣਾ ਨਿੱਜ ਘਰ ਵਾਲੇ ਉੱਥੇ ਗਿਆਨ ਦੀ ਉਹ ਹੀ ਕੋਈ ਮਤ ਹੈ ਇਹ ਕੋਈ ਸਿੱਖਾਂ ਦੀ ਨਹੀਂ ਹੈ ਇਹ ਸੰਸਾਰ ਦੀ ਹੈ ਸਾਰੇ ਇਸ ਮਤ ਨੇ ਇੱਥੇ ਤੱਕ ਆਏ ਨੇ ਸਾਰਿਆਂ ਨੂੰ ਆਦਮੀ ਦਾ ਜਨਮ ਉਸੇ ਮਤ ਨੇ ਦਿੱਤਾ ਹੁਣ ਵਿਛੜੇ ਹੋਏ ਨੇ ਉਸ ਮਤ ਤੋਂ ਸਾਡੇ ਸਿੱਖ ਵੀ ਵਿਛੜੇ ਹੋਏ ਨੇ ਉਹੀ ਸਿੱਖਾਂ ਜੀ ਤਾਂ ਹੈਗੇ ਊਟ ਪਟਾਂ ਗੱਲਾਂ ਮੰਨਦੇ ਜਿਹੜੇ ਬੜੀਆਂ ਮਸਾਨਾਂ ਸਾਰੇ ਜਾਂਦੇ ਹੀ ਨੇ ਸਾਰੇ ਹੀ ਜਾਈ ਜਾਂਦੇ ਨੇ ਸਿੱਖ ਦਾ ਮਤਲਬ ਕੋਈ ਖਾਸ ਵਰਗ ਨਹੀਂ ਹੈ ਸਿੱਖ ਦਾ ਮਤਲਬ ਸਿੱਖਿਆਰਥੀ ਸਟੂਡੈਂਟ ਸਟੂਡੈਂਟ ਵਰਡ ਕੋਈ ਨਹੀਂ ਹੋ ਸਕਦਾ ਸਿੱਖ ਦਾ ਤਾਂ ਮਤਲਬ ਸਟੂਡੈਂਟ ਹੈ ਅਸਲ ਕੋਈ ਧਰਮ ਨਹੀਂ ਹੈ ਇਹ ਧਰਮ ਨਹੀਂ ਹੈ ਇਹ ਸਿੱਖਿਆ ਦਾ ਰਾਜ ਜੋ ਆਈ ਆਦਮੀ ਵਾਸਤੇ ਆਦਮੀ ਕੋਈ ਵੀ ਹੋਵੇ ਕਿਤੇ ਦਾ ਹੋਵੇ ਹਾਂ ਇਹ ਜ਼ਰੂਰ ਹੈ ਵੀ ਬੋਲੀ ਸਾਡੀ ਚੱਲ ਸਿਰਫ ਇੰਨੀ ਗੱਲ ਬੋਲੀ ਸਾਡੀ ਚਾਹੀਦੀ ਬੋਲੀ ਪੰਜਾਬੀ ਚ ਆ ਗਈ ਪੰਜਾਬੀ ਨਾਲ ਰਲਦੀ ਮਿਲਦੀ ਚ ਆ ਗਈ ਕੁਝ ਹਿੰਦੀ ਆ ਕੁਝ ਪੰਜਾਬੀ ਆ ਹੋਰ ਕੋਈ ਗੱਲ ਹੈ ਸਭ ਵਾਸਤੇ ਹਾਂਜੀ ਫਿਰ ਆਇਆ ਅਫਸਰ ਚੜੇ ਨਾ ਹੱਥਾ ਫਿਰ ਆਇਆ ਅਫਸਰ ਚੜੇ ਨਾ ਹੱਥਾ ਇਹ ਇਹ ਜਿਹੜਾ ਵੇੜਾ ਫਿਰ ਹੱਥ ਨਹੀਂ ਆਉਣਾ ਨਾਮ ਜਪੋ ਤੋਂ ਕਟਿਏ ਫਾਸਾ ਨਾਮ ਜਪੋ ਤੋਂ ਕਟਿਏ ਫਾਸਾ ਇਹ ਫਾਸਾ ਤਾਂ ਕੱਟ ਹੋਊਗੀ ਨਾਮ ਜਪੇ ਤੋਂ ਇਹ ਸਮਝੋ ਗੁਰਬਾਣੀ ਨੂੰ ਕੀ ਹੈ ਇਹਦੇ ਵਿੱਚ ਨਾਮ ਹੈ ਸਮਾਇਆ ਹੋਇਆ ਇਹਨੂੰ ਸਮਝੋ ਇਹਨੂੰ ਰੜਕ ਲੋ ਬਲੋ ਲੋ ਰੜਕ ਲੋ ਸਮਝ ਲੋ ਰੜਕ ਲੋ ਮੱਖਣ ਖਾ ਲੋ ਸੰਤੋ ਮੱਖਣ ਖਾਇਆ ਛਾਜ ਪੀਏ ਜੋ ਮੱਖਣ ਹੈ ਉਹੀ ਨਾਮ ਹੈ ਜੋ ਇਹ ਮੱਖਣ ਹੈ ਉਹੀ ਨਾਮ ਹੈ ਉਹ ਸਮਝੇ ਤੇ ਹੋਣਾ ਉਹਦੇ ਨਾਲ ਔਗਣ ਛੁੱਟ ਜਾਣਗੇ ਉਹਦੇ ਨਾਲ ਕੀ ਹੋਊਗਾ ਗੁਣ ਪੈਦਾ ਹੋ ਜਾਣਗੇ ਔਗਣ ਛੁੱਟ ਜਾਣਗੇ ਜਿਹੜੇ ਗੁਣ ਗਲ ਗਏ ਠੀਕ ਹੋ ਜਾਣਗੇ ਜੇ ਕੋਈ ਲੋਭੀ ਹੋ ਗਿਆ ਲੋਭ ਛੱਡ ਦੂਗਾ ਜੇ ਕੋਈ ਜ਼ਿਆਦਾ ਕਰੋਤੀ ਹੈ ਕਰੋ ਛੱਡ ਦੂਗਾ ਜੋ ਕੋਸੇ ਦਾ ਬੁਰਾ ਸੀ ਸੋਚਦੇ ਛੱਡ ਦਾਂਗੇ ਸਮਝ ਕੇ ਛੱਡਣੇ ਹੀ ਨੇ ਔਗਣ ਔਗਣ ਛੱਡੀ ਦੇ ਨੇ ਗੁਣ ਆਪੇ ਆ ਜਾਂਦੇ ਨੇ ਦੀ ਫਸਲ ਔਗਣਾਂ ਨੇ ਦਵਾਈ ਹੋਈ ਹੈ ਫਸਲ ਵਿੱਚ ਹੈ ਥੋੜਾ ਨਹੀਂ ਫਸਲ ਉਗਣਾ ਨੇ ਦਵਾਈ ਹੋਈ ਆ ਜਿਵੇਂ ਜ਼ਿਆਦਾ ਘਾਹ ਫੂਸ ਹੋ ਜਾਣਾ ਜਿਹੜੀ ਅਸੀਂ ਚੀਜ਼ ਬੀਜਦੇ ਆ ਮੱਕੀ ਬੀਜੀ ਹੋਈ ਆ ਮਾਰ ਲੈਂਦੀ ਹੈ ਜੇ ਉਹਨਾਂ ਨੂੰ ਗੋਡੀ ਕਰਦੀ ਹੈ ਮੱਕੀ ਆਪੇ ਤਕੜੀ ਹੋ ਜਾਂਦੀ ਹੈ ਫਸਲ ਆਪੇ ਤਕੜੀ ਹੋ ਜਾਂਦੀ ਹੈ ਨਹੀਂ ਘਾਹ ਫੂਸ ਮਾਰ ਲੈਂਦਾ ਇਹ ਉਗੜਦਾ ਘਾਹ ਫੂਸ ਨੇ ਫਿਰ ਫਿਰ ਆਮਣ ਜਾਣ ਨਾ ਹੋਈ ਇਹ ਜਿਹੜਾ ਨਾਮ ਹੈ ਇਹਦੀ ਜਿਹੜੀ ਬਾਰਿਸ਼ ਹੁੰਦੀ ਹੈ ਸਪਰੇਅ ਹੁੰਦੀ ਹੈ ਇਹ ਐਸੀ ਦਵਾਈ ਹੈ ਸਾਰਾ ਜੇ ਜਿੰਨਾ ਹੈ ਨਾ ਨਦੀਨ ਨੂੰ ਕਹਿੰਦੇ ਸਾਰੇ ਨੂੰ ਮਾਰ ਦਿੰਦੀ ਜਿਵੇਂ ਆਪਾਂ ਸਪਰੇ ਨਹੀਂ ਕਰਦੇ ਬਾਈ ਸਪਰੇ ਕਰਦੇ ਨੇ ਫਸਲ ਦੇ ਬਿਨਾ ਸਭ ਕੁਝ ਮਰ ਜਾਂਦਾ ਇਹ ਗੁਣਾ ਦੇ ਬਿਨਾ ਸਭ ਕੁਝ ਉਗਣ ਮਾਰ ਦਿੰਦੀ ਹੈ ਹਰ ਪ੍ਰਕਾਰ ਦਾ ਉਗਣ ਇੱਕੋ ਦਵਾਈ ਹੈ ਇਹਦੇ ਦਵਾਈਆਂ ਹੈਗੀਆਂ ਜਿਹੜਾ ਸਾਰਾ ਹੀ ਕਾਫੂਸ ਮਾਰ ਹੈ ਫਸਲ ਨੂੰ ਨਹੀਂ ਕੁਝ ਕਹਿੰਦੀ ਸਰਵ ਰੋਗ ਸਰਵ ਰੋਗ ਦਾ ਨਾਮ ਇਹਨੂੰ ਤਾਂ ਕਹਿੰਦੇ ਐਸ ਰੋਗਾਂ ਦਾ ਔਖਦਾ ਜਿਹੜੇ ਮਾਨਸਿਕ ਰੋਗ ਨੇ ਲੋਭ ਹੈ ਕ੍ਰੋਧ ਹੈ ਸਰੀਰ ਦੇ ਰੋਗਾਂ ਦਾ ਨਹੀਂ ਹੈ ਹਾਂ ਉਹ ਸਰੀਰ ਦੇ ਰੋਗ ਵੀ ਠੀਕ ਹੋ ਜਾਂਦੇ ਨੇ ਜਿਹੜੇ ਮਾਨ ਕਰਕੇ ਪੈਦਾ ਹੁੰਦੇ ਨੇ ਮਨ ਦੀ ਅਸ਼ਾਂਤੀ ਕਰਕੇ ਬਲੱਡ ਪ੍ਰੈਸ਼ਰ ਹੋ ਜਾਂਦਾ ਨਹੀਂ ਹੁੰਦਾ ਮਨ ਦੀ ਅਸ਼ਾਂਤੀ ਕਰਕੇ ਚਿੜਚਿੜਾਪਣ ਹੋ ਜਾਂਦਾ ਉਹ ਤੋਂ ਕਈ ਰੋਗ ਪੈਦਾ ਹੋ ਜਾਂਦੇ ਨੇ ਜਿਵੇਂ ਡਿਪਰੈਸ਼ਨ ਹੋ ਗਿਆ ਚਿੰਤਾ ਤੋਂ ਡਿਪਰੈਸ਼ਨ ਹੋ ਗਿਆ ਉਹ ਨਹੀਂ ਹੁੰਦਾ ਇਹ ਜੇ ਰੋਗ ਜਿਹੜੇ ਮਨ ਦੀ ਅਸ਼ਾਂਤੀ ਤੋਂ ਪੈਦਾ ਹੁੰਦੇ ਨੇ ਉਹ ਨਹੀਂ ਹੁੰਦੇ ਮਨ ਦੀ ਅਸ਼ਾਂਤੀ ਤੋਂ ਵੀ ਸਰੀਰ ਰੋਗੀ ਹੋ ਜਾਂਦਾ ਹੈ ਬਹੁਤ ਸਾਰੇ ਰੋਗ ਨੇ ਵੀ ਹੋ ਜਾਂਦੇ ਉਹ ਵੀ ਨਹੀਂ ਹੁੰਦੇ ਇਹ ਮੰਨਿਆ ਡਾਕਟਰ ਨੇ ਵੀ ਹਾਰਟ ਅਟੈਕ ਨਹੀਂ ਹੁੰਦਾ ਜਿਹੜਾ ਗਿਆਨਵਾਨ ਨੂੰ ਤਾਂ ਸਾਨੂੰ 1965 ਚ ਮੰਨ ਲਿਆ ਸੀ ਨਾ 56 ਚ 1956 ਮੰਨ ਲਿਆ ਕਹਿੰਦੇ 56 ਵੀ ਹਾਰਟ ਅਟੈਕ ਦੀ ਸਾਡੇ ਕੋਲ ਕੋਈ ਦਵਾਈ ਨਹੀਂ ਇਹ ਦਵਾਈ ਧਾਰਮਿਕ ਵਿਸ਼ਾ ਹੈ ਮਨ ਕਰਕੇ ਹੁੰਦਾ ਤੇ ਰੋਗ ਇਹ ਦਵਾਈ ਧਰਮ ਚ ਉਹਦੇ ਸਾਰੇ ਧਰਮ ਸ੍ਰਿਸ਼ਟੀ ਕਰਾਏ ਸੀ ਉਦੋਂ ਹੀ ਕਿਹਾ ਸੀ ਵੀ ਗੁਰਬਾਣੀ ਦੇ ਵਿੱਚ ਸਭ ਤੋਂ ਸਟਰੋਂਗ ਦਵਾਈ ਹੈ ਉਦੋਂ ਹੀ ਸਾਡੇ ਦੇ ਵਿੱਚ ਤਾਂ ਆਇਆ ਸੀ ਯੂਰਪ ਦੇ ਲੋਕਾਂ ਨੇ ਅਸੀਂ ਅੰਮ੍ਰਿਤ ਛਕਣਾ ਪਰ ਇਹਦੇ ਵਿੱਚ ਕੀ ਹੈ ਦਵਾਈ ਉਹ ਦਵਾਈ ਨਹੀਂ ਅਸੀਂ ਦੇ ਸਕਦੇ ਜੁੱਤ ਉਹ ਦਵਾਈ ਦੁਨੀਆ ਮੰਗਦੀ ਹੈ ਦਵਾਈ ਦੇਣੀ ਹੁੰਦੀ ਦਵਾਈਆਂ ਵਿੱਚ ਨਾਮ ਨਾਮ ਸਾਨੂੰ ਪਤਾ ਨਹੀਂ ਕੀ ਦੇ ਨਹੀਂ ਸਕਦਾ ਅਸੀਂ ਦੁਨੀਆ ਦੁਨੀਆ ਮੰਗਦੀ ਹੈ ਦੇ ਨਹੀਂ ਸਕਦੀ ਫਿਰ ਫਿਰ ਆਵਣ ਜਾਣ ਹੋਈ ਫਿਰ ਫਿਰ ਆਵਣ ਜਾਣ ਹੋਈ ਫਿਰ ਫਿਰ ਆਵਣ ਜਾਣ ਨਹੀਂ ਹੁੰਦਾ ਉਹਦਾ ਦੁਬਾਰਾ ਜਨਮ ਨਹੀਂ ਹੁੰਦਾ ਏਕ ਹੀ ਏਕ ਜਪੋ ਜਪ ਸੋਈ ਜਿਹਨੇ ਏਕ ਕੀ ਹੈ ਏਕ ਹੀ ਏਕ ਜਪੋ ਜਪ ਸੋਈ ਜਿਹਨੇ ਇੱਕ ਸਮਝ ਲਿਆ ਕੀ ਹੁੰਦਾ ਜਪੋ ਜਪ ਇੱਕ ਜਾਣ ਲਿਆ ਅਸਲ ਤੇ ਆਪੇ ਜਾਣ ਰਹੇ ਨੇ ਆਪਣੇ ਆਪ ਨੂੰ ਹੀ ਇੱਕ ਜਾਣ ਲਿਆ ਆਪਣੇ ਆਪ ਜਾਣ ਲਿਆ ਸਾਰਿਆਂ ਜੋ ਹੀ ਹੈ ਹੋਰ ਕੀ ਹੈ ਇੱਕ ਨੂੰ ਜਾਣ ਲਿਆ ਦੋ ਜਿੱਤੀ ਹੈ ਹੁਣ ਦੋਹਾਂ ਨੂੰ ਜਾਣ ਲੈਣਾ ਦੋ ਨੇ ਨਾ ਜਿੱਤ ਦੋ ਮਨ ਕਹਿ ਦਿੰਦੇ ਆ ਅਸੀਂ ਇੱਕ ਅੰਦਰ ਮਨ ਹੈ ਅੰਤਰਾਤਮਾ ਹੈ ਇੱਕ ਬਾਹਰ ਆਤਮਾ ਸ਼ੁੱਧ ਆਤਮਾ ਅੰਦਰ ਹੈ ਮਾਇਆ ਨੇ ਨਹੀਂ ਰਲੀ ਹੋਈ ਇਸ ਦਾ ਉਹ ਅਸ਼ੁੱਧ ਅਸਲ ਚ ਮਾਇਆ ਨੇ ਅਸ਼ੁੱਧ ਕੀਤਾ ਹੈ ਮਾਇਆ ਮਲੀਨਤਾ ਮਾਇਆ ਦੀ ਲੱਗਦੀ ਹੈ ਔਰ ਇਹਨੂੰ ਕਾਦੀ ਇਹਨੂੰ ਕਾਸੇ ਦੀ ਮਲੀਨਤਾ ਨਹੀਂ ਲੱਗਣੀ ਮਾਇਆ ਦੀ ਲੱਗਦੀ ਹੈ ਮਾਇਆ ਦੀਆਂ ਇੱਛਾਵਾਂ ਮਨ ਨੂੰ ਮਲੀਨ ਕਰਦੀਆਂ ਉਹ ਆਇਆ ਨੇ ਲੋੜਾਂ ਸਰੀਰ ਕਰਕੇ ਨੇ ਹੋਰ ਕੁਝ ਨਹੀਂ ਹੈ ਮਲੀਨਤਾ ਦੇ ਜਿਹਦੇ ਨੇ ਗੱਲ ਸਮਝ ਲਈ ਵੀ ਮਾਇਆ ਦੀ ਮਲੀਨਤਾ ਮੈਨੂੰ ਲੱਗਦੀ ਕਿਉਂ ਹੈ ਉਹਦਣੇ ਮਲੀਨਤਾ ਫਿਰ ਇਹਨੂੰ ਲੱਗਣੂ ਨਹੀਂ ਅਣਜਾਣ ਪੰਜ ਪਾਸ਼ਾ ਕੀ ਕਹਿੰਦੇ ਨੇ ਅਣਜਾਣ ਤੇ ਵਿਖਿਆ ਮੇਰੇ ਚ ਇਹ ਨਹੀਂ ਜਾਣਦਾ ਕਿ ਮਾਇਆ ਜੋ ਮੇਰਾ ਮਨ ਮਲੀਨ ਹੁੰਦਾ ਤਾਂ ਵਿਖਿਆ ਦੇ ਵਿੱਚ ਰਹਿਦਾ ਅਣਜਾਣ ਤੇ ਵਿਖਿਆ ਮੇ ਰਜਾ ਜੇ ਜਾਣਦਾ ਆਪਣਾ ਬਚਾ ਅੱਗੇ ਸੁਣ ਜਾ ਤੇ ਇਹਦਾ ਆਊਗਾ ਖੁਲਾਸਾ ਇਸੇ ਗੱਲਾਂ ਇਹਨਾਂ ਗੱਲਾਂ ਦਾ ਹੀ ਖੁਲਾਸਾ ਅੱਗੇ ਨਾਲੇ ਪਈ ਸੁਣ ਜਾ ਦੀ ਬਣ ਇਸੇ ਦੀ ਵਿਆਖਿਆ ਕੇ ਆਪਣੇ ਆਪੇ ਵਜੂ ਨੂੰ ਗਿਆਨ ਕਰਾਤਾ ਵਿਵਲੀਨ ਤਾਂ ਤੈਨੂੰ ਤਾਂ ਲੱਗਦੀ ਹੈ ਮਾਇਆ ਤੋਂ ਭੱਜ ਬਣਾ ਪਰ ਮਾਇਆ ਤੋਂ ਇਸ ਤਰੀਕੇ ਨਾਲ ਵਿੱਚ ਰਹਿੰਦਾ ਹੋਇਆ ਵੀ ਮਾਇਆ ਵਿੱਚ ਉਦਾਸੀ ਗੁਰਮੁਖ ਮਾਇਆ ਵਿੱਚ ਉਦਾਸੀ ਤੂੰ ਮਾਇਆ 'ਚ ਰਹਿੰਦਾ ਹੋਇਆ ਵੀ ਮਲੀਨ ਨਹੀਂ ਹੋ ਸਕਦਾ ਉਹ ਵਿਧੀ ਸਮਝਣ ਦੀ ਗੱਲ ਹੈ ਵੀ ਮਾਇਆ 'ਚ ਰਹਿੰਦੇ ਹੋਏ ਵੀ ਅਸੀਂ ਮਲੀਨ ਕਿਵੇਂ ਨਾ ਹੋਈਏ ਤਰੀਕਾ ਹੀ ਹੈ ਵਿਧੀ ਸਮਝਣੀ ਏਕ ਹੀ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨੇ ਹਾਰੇ ਮੇਲ ਲੈਹੋ ਨਾਨਕ ਵਿਚਾਰੇ ਨਾਨਕ ਕਹਿੰਦਾ ਮੈਂ ਵਿਚਾਰਾ ਮੈਨੂੰ ਮੇਲ ਲੋ ਅਸੀਂ ਕਹਿੰਦਾ ਨਾਨਕ ਗੁਰੂ ਹੈ ਕਰੋ ਕਿਰਪਾ ਪ੍ਰਭ ਕਰਨੇ ਹਾਰੇ ਕਰਨੇ ਹਾਰੇ ਪ੍ਰਭ ਕਿਰਪਾ ਕਰਨੇ ਵਾਲੇ ਮੇਰੇ ਤੇ ਵੀ ਕਿਰਪਾ ਮੈਨੂੰ ਵਿਚਾਰੇ ਨਾਨਕ ਨੂੰ ਮਿਲਾ ਇਹ ਤਾਂ ਹੈ ਬਿਆਨ ਪੰਚਮ ਪਾਸ਼ਾ ਦਾ ਆਪਣਾ ਸਾਡਾ ਕੀ ਬਿਆਨ ਹੈ ਸਾਡਾ ਬਿਆਨ ਦੇ ਉਲਟ ਇਹਦਾ ਮਤਲਬ ਗੁਰਬਾਣੀ ਨੂੰ ਨਹੀਂ ਸਮਝਿਆ ਅਸੀਂ ਸਿਰਫ ਇਹ ਕੀਤਾ ਉਹਨਾਂ ਦੀ ਰੀਸ ਕੀਤੀ ਹੈ ਉਹਨਾਂ ਨੇ ਆਪਣੇ ਪੀੜਾ ਨੂੰ ਵੱਡੇ ਬਣਾਇਆ ਰੱਬ ਦੀ ਬਰਾਬਰੀ ਕਰਾ ਕੇ ਅਸੀਂ ਕਹ ਅਸੀਂ ਵੀ ਬਰਾਬਰੀ ਕਰਾ ਕੇ ਵੱਡੇ ਕਰੀਏ ਉਹਨਾਂ ਦੀ ਰੀਸ ਕਰ ਲਈ ਮੂਰਖਾਂ ਦੀ ਉਹ ਜਿਹੜੀਆਂ ਮਤਾਂ ਖੋਟੀਆਂ ਨੇ ਖੋਟੀਆਂ ਮਤਾਂ ਦੀ ਰੀਸ ਕਰਕੇ ਖਰੀ ਮਤ ਨੂੰ ਖੋਟੀ ਬਣਾ ਆ ਕੀਤਾ ਕਿਉਂ ਸਾਡੇ ਕੋ ਗਿਆਨ ਸਮਝਣ ਦਾ ਕੋਸ਼ਿਸ਼ ਕੀਤੀ ਨਹੀਂ ਵੀ ਇਹ ਸੁਪੀਰੀਅਰ ਗਿਆਨ ਹੈ ਸਭ ਤੋਂ ਜੇ ਇਹਦਾ ਵਿਸ਼ਲੇਸ਼ਣ ਕਰਦੇ ਇਹਨੂੰ ਸਮਝਾਉਂਦੇ ਤਾਂ ਇੰਨਾ ਸੁਪੀਰੀਅਰ ਗਿਆਨ ਕਿਤੇ ਹੈ ਉਹ ਨਹੀਂ ਆਪੇ ਵੱਡੇ ਹੋ ਗਏ ਸੀ ਉਹ ਜਿਹਦਾ ਗਿਆਨ ਸੁਪੀਰੀਅਰ ਹੁੰਦਾ ਵੱਡਾ ਹੁੰਦਾ ਬੇਸ਼ਕੀਮਤੀ ਗੱਲਾਂ ਅਮੁੱਲ ਗੁਣ ਅਮੁੱਲ ਵਪਾਰ ਹੈ ਅਮੁੱਲ ਗੁਣ ਨੇ ਇਹਦੇ ਵਿੱਚ ਇਹਨਾਂ ਦੀ ਕੋਈ ਕੀਮਤ ਨਹੀਂ ਹੈ ਗੱਲਾਂ ਕਿਤੇ ਵੀ ਜੇ ਇਹਨਾਂ ਨੂੰ ਸਹੀ ਸਹੀ ਦੱਸਦੇ ਤਾਂ ਆਪੇ ਇਹਨਾਂ ਦੀ ਕੀਮਤ ਪੈ ਜਾਣੀ ਸੀ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਸੰਸਾਰ ਅਸੀਂ ਕੀਤੀ ਉਹਨਾਂ ਦੀ ਰੀਸ ਝੂਠ ਉਹਨਾਂ ਨੇ ਬੋਲਿਆ ਤਾਂ ਝੂਠ ਅਸੀਂ ਬੋਲਣ ਲੱਗੇ ਉਹਦਾ ਝੂਠੀਆਂ ਮਤਾਂ ਸੀਆਂ ਸਾਡੀ ਤਾਂ ਮਤਲਬ ਸਾਡੇ ਕੋਲ ਤਾਂ ਸੱਚੀ ਹੈ ਸਾਨੂੰ ਕੀ ਲੋੜ ਆ ਉਹਨਾਂ ਦੀ ਹੁਣ ਕੀ ਕਰਦੇ ਆ ਹੁਣ ਵੀ ਇਹੀ ਕਰਦੇ ਆ ਉਹ ਇੰਨੇ ਵੱਟ ਕਿਵੇਂ ਫੈਲ ਗਈ ਫਲਾਨੀ ਐ ਫੈਲ ਗਈ ਆਪਾਂ ਵੀ ਹੋਰ ਫਲਾਈਏ ਇਦਾਂ ਨਹੀਂ ਫੈਲਣੀ ਥੋੜੀ ਥੋੜੀ ਨਹੀਂ ਫੈਲਦੀ ਇਹਦਾ ਖੁਸ਼ਬੂ ਹੈ ਖੁਸ਼ਬੂ ਐ ਨਹੀਂ ਫੈਲਦੀ ਹੁੰਦੀ ਖੁਸ਼ਬੂ ਹੋਵੇ ਪੈਦਾ ਹੋ ਜਵੇ ਆਪੇ ਫੈਲ ਜਾਂਦੀ ਹੈ ਖੁਸ਼ਬੂ ਬਹੁਤ ਦੂਰ ਦੂਰ ਤੱਕ ਫੈਲ ਜਾਂਦੀ ਹੈ ਫੁੱਲ ਥੋੜੇ ਹੀ ਹੋਣ ਚਾਹੀਦੇ ਬਦਬੂ ਵੀ ਦੂਰ ਦੂਰ ਤੱਕ ਫੈਲ ਜਾਂਦੀ ਹੈ ਇਹਦੀ ਖੁਸ਼ਬੂ ਲਿਆਓ ਕੱਢ ਕੇ ਬਾਹਰ ਨਾਮ ਖੁਸ਼ਬੂ ਦਾ ਨਾਮ ਹੈ ਤਾਂ ਇਹ ਮੁਕਾਬਤ ਤਾਕੇ ਦੁਰਗੰਧ ਇਹਨਾਂ ਦੇ ਮੁਖ ਚੋਂ ਜਿਹੜੇ ਗੁਰਮਤ ਨੂੰ ਛੱਡ ਕੇ ਦੁਰਗੰਧ ਆਉਂਦੀ ਹੈ ਦੁਰਗੰਧ ਕੀ ਆਉਂਦੀ ਹੈ ਮਾਇਆ ਮਾਇਆ ਦੁਰਗੰਧ ਹੈ ਵਿਖਿਆ ਨਿਕਲਦੀ ਹੈ ਜਿਹਦੇ ਮੂੰਹ ਚੋਂ ਮਾਇਆ ਦੀ ਗੱਲ ਨਿਕਲੂਗੀ ਲੋਭ ਦੀ ਗੱਲ ਨਿਕਲੂਗੀ ਉਹ ਦੁਰਗੰਧ ਜਿਹੜੇ ਅਰਦਾਸ ਕਰਦੇ ਨੇ ਮਾਇਆ ਦੀ ਮਨੋ ਕਾਮਨਾ ਦੀ ਮੂੰਹ ਜੋ ਦੁਰਗੰਧ ਆਉਂਦੀ ਉਹਨਾਂ ਦੇ ਦੁਰਗੰਧ ਨਿਕਲਦੀ ਹੈ ਮੂੰਹ ਚੋਂ ਮੁਕਾਬਤ ਤਾਕ ਹੈ ਦੁਰਗੰਧ ਜੇ ਉਹ ਕਹਿਣ ਇਹਨਾਂ ਨੂੰ ਸਮਤ ਬਖਸ਼ੋ ਸਬੁੱਧ ਬਖਸ਼ੋ ਸਿਖਾਂ ਨਾਮ ਦਾਨ ਬਖਸ਼ੋ ਮਾਇਆ ਦੀ ਗੱਲ ਨਾ ਕਰਨ ਫਿਰ ਖੁਸ਼ਬੂ ਆਵੇ ਜੋ ਗੁਰਬਾਣੀ ਚ ਮੰਗਿਆ ਹੈ ਉਹ ਮੰਗੀਏ ਅੱਛਾ ਮੰਗਿਆ ਹੋਇਆ ਵੀ ਹੈ ਹੁਣ ਕੀ ਮੰਗਿਆ ਹੋਇਆ ਪਰ ਉਹ ਕਿਰਪਾ ਪ੍ਰਭ ਕਰਨਾ ਹੈ ਹਾਰੇ ਮੇਲ ਲਿਹੋ ਨਾਨਕ ਵਿਚਾਰੇ ਇਹ ਵੀ ਮੰਗਿਆ ਹੋਇਆ ਇਹ ਪ੍ਰਭ ਕਿਰਪਾ ਕਰਨ ਵਾਲੇ ਕਿਰਪਾ ਕਰੋ ਮੈਨੂੰ ਆਪਣੇ ਨਾਲ ਮੇਲ ਲਓ ਹਾਂਜੀ ਅੱਗੇ